ਸ਼ਲੋਕ ਵਾਸਦੇਵ ਸਰਵਤਰ ਮੈਂ ਕੂੜ ਨ ਕਤਹੁ ਠਾਏ ਅੰਤਰ ਬਾਹਰ ਸੰਗ ਸੰਗੀ ਹੈ ਨਾਨਕ ਕਾਏ ਦੁਹਾਈ ਪਿੱਛੇ ਲਫ਼ਜ਼ ਆਇਆ ਸੀ ਆਪਾਂ ਨੂੰ ਗੋਬਿੰਦ ਗੋਬਿੰਦ ਨੇ ਵਿਆਖਿਆ ਕੀਤੀ ਸੀ ਕਿ ਗੋਬਿੰਦ ਦੇ ਕ੍ਰਿਸ਼ਨ ਨੂੰ ਕਹਿੰਦੇ ਨੇ ਅਸਲ ਦੇ ਵਿੱਚ ਕ੍ਰਿਸ਼ਨ ਮਾਨ ਹੈ ਕਾਲਾ ਜਿਹੜਾ ਗੋਪਾਲ ਆਇਆ ਹਾਂ ਗੋਪਾਲ ਆਇਆ ਗੋਪਾਲ ਆਇਆ ਉਹ ਗਾਇਆ ਚਾਰਦਾ ਇਹ ਕ੍ਰਿਸ਼ਨ ਨੂੰ ਕਹਿੰਦੇ ਨੇ ਇਹ ਗੋਪਾਲ ਕ੍ਰਿਸ਼ਨ ਜਿਹੜਾ ਹੈਗਾ ਇਹ ਤਾਂ ਬਾਹਰਲੇ ਗਾਇਆ ਜਾਂ ਸੰਗਤ ਵਿਚਾਰਾ ਹੁਣ ਅਸੀਂ ਵੀ ਬਾਹਰਲੇ ਗਾਇਆ ਜਾਂ ਸੰਗਤ ਹੋਰ ਕੀ ਕਰਾਂਗੇ ਡੰਡਾ ਫੜ ਕੇ ਜੇ ਕੋਈ ਹੁਣ ਜਾ ਰਹੇ ਗਿਆ ਉਹ ਗੋਪਾਲ ਹੈ ਉਹ ਜਿਹੜਾ ਸਾਰੀ ਦੁਨੀਆ ਨੂੰ ਚਾਰਦਾ ਹੈ ਉਹ ਹੈ ਸਾਰੀ ਦੁਨੀਆ ਚਾਰਾ ਦਿੰਦਾ ਜਿਹੜਾ ਹਾਂ ਜਿਹੜਾ ਸਾਰੀ ਦੁਨੀਆ ਨੂੰ ਚਾਰਾ ਦਿੰਦਾ ਰਿਜਕ ਦਿੰਦਾ ਸਾਰਿਆਂ ਨੂੰ ਗੋਪਾਲ ਹੈ ਇਹੀ ਹੁਣ ਆ ਗਿਆ ਵਾਸਦੇਵ ਵਾਸਦੇਵ ਇਹਨਾਂ ਵਾਲੇ ਕ੍ਰਿਸ਼ਨ ਦਾ ਬਾਪ ਜਿਹੜਾ ਇਹਨਾਂ ਵਾਲਾ ਸਾਡੇ ਕ੍ਰਿਸ਼ਨ ਦਾ ਬਾਪ ਕੋਈ ਹੁੰਦਾ ਹੀ ਨਹੀਂ ਜਿਹਦੇ ਘਰ 'ਚ ਜਾ ਕੇ ਜਿਹਦੀ ਜਗ੍ਹਾ ਦੇ ਵਿੱਚ ਜਾ ਕੇ ਇਹ ਮਨ ਨੇ ਮਨ ਫਿਰਦਾ ਹੁਣ ਪਰਦੇਸ 'ਚ ਜਿਹੜਾ ਆਪਣੇ ਘਰ 'ਚ ਬੈਠਾ ਹੈ ਵਾਸਦੇਵ ਜਿੱਥੇ ਅਮਰਤ ਪਿਆ ਉੱਥੇ ਜਾ ਕੇ ਮਨ ਨੇ ਬਸਣਾ ਨਿਜ ਘਰ 'ਚ ਪਿਓ ਘਰ 'ਚ ਨਿੱਜ ਘਰ 'ਚ ਬੈਠਾ ਹੈ ਮੁੰਡਾ ਗਿਆ ਹੈ ਵਿਦੇਸ਼ ਠੀਕ ਹੈ ਖੱਟਣ ਕਮਾਉਣ ਜੇ ਤਾਂ ਗੱਡੀ ਕਮਾਈ ਉਹ ਕਰਦਾ ਜਿਹੜੀ ਲੈਣ ਗਿਆ ਹੈ ਫਿਰ ਤਾਂ ਆਜੂਗਾ ਘਰ ਬਸ ਜੂਗਾ ਜੇ ਗੱਡੀ ਕਮਾਈ ਕੋਈ ਹੋਰੇ ਕਰਦਾ ਰਿਹਾ ਫਿਰ ਨਹੀਂ ਹੋਣੇ ਹੁਣ ਫਿਰ ਅਗਲੇ ਜਨਮ ਦੇਖਾਂਗੇ ਬਾਸ ਦੇ ਉਹਨੂੰ ਕਹਿੰਦੇ ਨੇ ਜਿਹੜੇ ਘਰ ਆ ਕੇ ਇਹਨੇ ਮਨ ਨੇ ਨਿਵਾਸ ਕਰਨਾ ਹੈ ਜਿਹੜਾ ਅੱਧਾ ਵਾਸਦੇਵ ਹੈ ਜਿਹਨੂੰ ਅਸੀਂ ਪ੍ਰਾਰਥਨਾ ਕਹਿੰਦੇ ਆਪਣਾ ਮੂਲ ਕਹਿੰਦੇ ਇਹਦਾ ਮੂਲ ਵਾਸਦੇਵ ਹੈ ਇਹਨੇ ਮੂਲ ਤੇ ਜਾ ਕੇ ਫਸਣਾ ਹੈ ਸੋਣਾ ਜਿਹਨੂੰ ਚਿੱਤ ਕਹਿੰਦੇ ਉਹ ਵਾਸਦੇਵ ਹੈ ਜਿਹਨੂੰ ਪ੍ਰਾਰਥਨਾ ਕਹਿੰਦੇ ਉਹ ਵਾਸਦੇਵ ਹੈ ਜਿਹਨੂੰ ਸੰਤ ਕਹਿੰਦੇ ਉਹ ਵਾਸਦੇਵ ਹੈ ਜਿਹਨੂੰ ਸਾਧ ਕਹਿੰਦੇ ਉਹ ਵਾਸਦੇਵ ਹੈ ਜਿਹਨੂੰ ਗੁਰ ਕਹਿੰਦੇ ਆ ਗੁਰਦੇਵ ਕਹਿੰਦੇ ਉਹ ਵੀ ਵਾਸਦੇਵ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਉਹਦਾ ਗੁਰਦੇਵ ਆ ਉਹੀ ਵਾਸਦੇਵ ਹੈ ਉਹ ਇਹਦਾ ਮਾਇਆ ਉਹਦੀ ਉਹੀ ਪਿਓ ਉਥੋਂ ਇਹਦਾ ਜਨਮ ਹੈ ਗੁਰਦੇਵ ਸੁਆਮੀ ਪਰਮੇਸ਼ਰਾ ਗੁਰਦੇਵ ਸਖਾ ਗਿਆਨ ਭੰਜਨ ਉਹਦੇ ਨੂੰ ਵਾਸਦੇਵ ਕਿਹਾ ਜਿੱਦਣ ਉੱਥੇ ਨਹੀਂ ਜਾਂਦਾ ਉਹਦੇ ਨਾਲ ਨਹੀਂ ਜੁੜਦਾ ਵਾਸਦਾ ਨਹੀਂ ਟਿਕਦਾ ਨਹੀਂ ਬਸਣਾ ਨੇ ਕਿਥੇ ਕਿੱਥੇ ਜਾ ਕੇ ਨਿਜ ਘਰ ਆਪਣੇ ਘਰ ਨਿਜ ਘਰ ਵਾਸਾ ਹੋਏ ਵਾਸਾ ਹੀ ਨਿਜ ਘਰ ਹੁੰਦਾ ਉਹ ਨਿਜ ਘਰ ਚਹਿਰਦਾ ਉਹ ਵਾਸੇ ਕ੍ਰਿਸ਼ਨ ਕਿਤੇ ਫਿਰਦਾ ਇਹ ਗਾਇਆ ਚਲਾਉਂਦਾ ਫਿਰਦਾ ਬਾਹਰ ਕ੍ਰਿਸ਼ਨ ਤਾਂ ਗਾਇਆ ਚਲਾਉਂਦਾ ਨਾ ਕ੍ਰਿਸ਼ਨ ਚਰਾਵਤ ਗਾਈ ਦੇ ਬਿੰਦਰਾ ਮਨ ਮਨ ਮੋਹਨ ਮਨੋੜ ਮਨ ਮੋਹਨ ਮਨੋਰ ਕ੍ਰਿਸ਼ਨ ਸ਼ਰਾਵਤ ਗੌਰ ਜੰਗਲ ਦੇ ਬਾਹਰ ਉਹ ਜੰਗਲਾਂ ਦੇ ਫਿਰਦਾ ਸੱਤ ਨਹੀਂ ਜਾਣਾ ਨਾ ਪ੍ਰਦੇਸ਼ ਹੈ ਨਾ ਤਿਰਗੁੜੀ ਪ੍ਰਦੇਸ਼ ਉਹ ਗਾਇਆ ਵਾਲੀਆਂ ਜਦੋਂ ਬੰਦਾ ਸਦੀਕ ਬਣਦਾ ਹੈ ਖੁਦਾ ਵੀ ਮੈਂ ਆਇਆ ਗਿਆ ਚਲ ਤੂੰ ਕੀ ਚਲਾਉਣਾ ਇਹਨੂੰ ਆਪੇ ਕੱਜ ਕਾਂਗਰਸ ਨੇ ਨਹੀਂ ਪੈਦਾ ਕੀਤਾ ਕਾਂਗਰਸ ਦੇ ਪਿਓ ਨੇ ਨਹੀਂ ਪੈਦਾ ਕੀਤਾ ਜੋ ਨੇ ਵੀ ਨਹੀਂ ਕੀਤਾ ਜੋ ਤਾਂ ਕਹਿੰਦੇ ਨਹੀਂ ਮੈਂ ਪੈਦਾ ਕੀਤਾ ਕ੍ਰਿਸ਼ਨ ਦਾ ਘਰ ਕਿਵੇਂ ਹੋ ਗਿਆ ਜ਼ਮੀਨ ਕ੍ਰਿਸ਼ਨ ਨੇ ਨਹੀਂ ਵਾਈ ਕ੍ਰਿਸ਼ਨ ਦੇ ਪਿਓ ਦੀ ਜ਼ਮੀਨ ਨਹੀਂ ਜਿਹੜੀ ਬਾਹਰ ਲਈ ਹੈ ਤੇ ਕ੍ਰਿਸ਼ਨ ਦਾ ਕੀ ਜਰ ਹੁੰਦਾ ਇਹ ਤਾਂ ਕਹੇ ਚਲੋ ਆਪਣੀ ਚੀਜ਼ ਹੁੰਦੀ ਹੈ ਪਿਓ ਦਾ ਦੀ ਹੁੰਦੀ ਹੈ ਹੀ ਹੁੰਦੀ ਹੈ ਤੇ ਵੀ ਕ੍ਰਿਸ਼ਨ ਨਹੀਂ ਪਹੁੰਚ ਸਕਦਾ ਕ੍ਰਿਸ਼ਨ ਦਾ ਪਿਓ ਦਾ ਨਹੀਂ ਪਹੁੰਚ ਸਕਦਾ ਤੇ ਕ੍ਰਿਸ਼ਨ ਕਿਵੇਂ ਚਲਾਉਂਦਾ ਹੈ ਗਾਈਆਂ ਨਹੀਂ ਆਪੇ ਜੁਗਦੀਆਂ ਨਾ ਲੋਗਾ ਉਹ ਗਈਆਂ ਆ ਕ੍ਰਿਸ਼ਨ ਦਾ ਦੁੱਧ ਜੋ ਲੈਂਦਾ ਉਹਨਾਂ ਦਾ ਸਮਾਂ ਕ੍ਰਿਸ਼ਨ ਨੂੰ ਗਵਾ ਚਾਲਦੀਆਂ ਨੇ ਗਵਾ ਕ੍ਰਿਸ਼ਨ ਨੂੰ ਚਾਲਦੀਆਂ ਨੇ ਕ੍ਰਿਸ਼ਨ ਗਵਾ ਨੂੰ ਚਾਲਦਾ ਗਵਾ ਕ੍ਰਿਸ਼ਨ ਨੂੰ ਚਾਲਦੀਆਂ ਨੇ ਬਾਲ ਗਊ ਹੋ ਕੇ ਕ੍ਰਿਸ਼ਨ ਦੋ ਕ੍ਰਿਸ਼ਨ ਨੂੰ ਪਾਲਦੀ ਐ ਕ੍ਰਿਸ਼ਨ ਗਵਾ ਨੂੰ ਪਾਲਦਾ ਕਿੱਡਾ ਪਖੰਡ ਬਣਾਇਆ ਹੋਇਆ ਉਹ ਚੁਗਦੀਆਂ ਨੇ ਕਹਾ ਆਪ ਦੁੱਧ ਚੋ ਕੇ ਆਪ ਪੜਦਾ ਕਹਿੰਦਾ ਮੈਂ ਗਊਆਂ ਨੂੰ ਪਾਲਦਾ ਇਹਦਾ ਆਪਦਾ ਕ੍ਰਿਸ਼ਨ 420 ਹੈ ਗੋਵਾਸ ਜਾਨਵਰ ਸਾਡੇ ਨਿਆਣੇ ਪਾਲਦੀਆਂ ਸੀ ਉਹਨਾਂ ਨੂੰ ਪਾਲਦੇ ਜੰਗਲ ਚੋਂ ਕੇ ਆਉਂਦੀਆਂ ਨੇ ਦੁੱਧ ਚੋ ਲੈਂਦੇ ਹੋ ਪਾਲਦੇ ਤੁਸੀਂ ਉਹਨਾਂ ਨਾਲ ਧਰਤੀ ਪਰਮੇਸ਼ਰ ਨੇ ਬਣਾਈ ਵੀ ਉਹਨੇ ਪਾਇਆ ਘਾਹ ਉਹਨੇ ਪੈਦਾ ਕੀਤਾ ਗਿਆ ਉਹਨੇ ਪੈਦਾ ਕੀਤੀਆਂ ਜੇ ਘਾਏ ਬਾਹਰ ਦਾ ਖਾ ਲੈਂਦੀਆਂ ਨੇ ਹਜਮ ਉਹ ਕਰਦੀਆਂ ਨੇ ਜੋ ਤੁਸੀਂ ਜੋ ਦਿੰਦੇ ਹੋ ਸਿਰ ਡੰਡਾ ਫੜ ਕੇ ਪਿੱਛੇ ਫਿਰਦਾ ਹੀ ਪਾਣਾ ਲਾ ਲੈਣਾ ਗੁਰਬਾਣੀ ਇਹਨਾਂ ਗੱਲਾਂ ਨੂੰ ਹੱਥ ਨਹੀਂ ਦਿੰਦੀ ਇਸ ਕਰਕੇ ਗੁਰਬਾਣੀ ਕ੍ਰਿਸ਼ਨ ਨੂੰ ਕੁਝ ਨਹੀਂ ਸਮਝਦੀ ਸਦਰ ਪਾਸ਼ਾ ਇੱਥੇ ਤਾਂ ਕਹਿੰਦੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਜਿਹੜਾ ਜ਼ਮੀਨ ਤੇ ਤੁਰਨ ਵਾਲਾ ਕੀੜਾ ਉਹ ਆਪਣੇ ਆਪ ਨੂੰ ਵੀ ਕੀੜਾ ਸਮਝਦੇ ਨੇ ਕੀੜਾ ਕਹਿੰਦੇ ਨੇ ਸਮਝਦੇ ਨਹੀਂ ਕਹਿੰਦੇ ਨੇ ਕਈ ਜਗ੍ਹਾ ਕਹਿੰਦੇ ਨੇ ਵੀ ਮੈਂ ਵੀ ਕੀੜਾ ਹੋ ਜਾਈਆ ਜਾਂ ਕ੍ਰਿਸ਼ਨ ਕੀੜਾ ਕੀੜਾ ਜ਼ਮੀਨ ਤੇ ਤੁਰਨ ਵਾਲੇ ਨੂੰ ਕਹਿੰਦੇ ਨੇ ਇਹ ਲੱਤਾਂ ਹੋਣ ਤੁਰੇ ਜ਼ਮੀਨ ਤੇ ਕੀੜਾ ਹੁੰਦਾ ਸਾਰੇ ਕੀੜੇ ਤੁਰਦੇ ਹੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਜਿਹਦੇ ਕੋਲ ਪੰਜ ਤੱਤ ਦਾ ਸਰੀਰ ਹੈ ਲੱਤਾਂ ਨੇ ਜ਼ਮੀਨ ਤੇ ਤੁਰਦਾ ਉਹ ਕੀੜਾ ਕਿਤੇ ਰਾਮ ਸੇ ਮੇਟ ਡਾਰੇ ਉਪਾਏ ਰਾਮ ਸੇ ਮੇਟ ਡਾਰੇ ਉਪਾਏ ਉਹ ਕੀੜਾ ਨਹੀਂ ਹੈ ਰਾਮ ਕਿਉਂ ਨਹੀਂ ਹੈ ਰਾਮ ਉਹ ਹੈ ਬਸ ਅਸਲ ਤੇ ਰਾਮ ਵਾਸਦੇਵ ਉਹਨੂੰ ਕੀੜਾ ਨਹੀਂ ਹੈ ਮੇਟ ਡਾਰੇ ਉਪਾਏ ਜ਼ਰੂਰ ਸਰੀਰ ਤੇ ਰੱਖਦਾ ਵੀ ਲਾਸਾ ਫਿਰ ਉਸ ਚੱਕ ਕੇ ਮੇੜਦਾ ਉਹ ਸਰੀਰ ਮੇੜਦਾ ਉਹਨੂੰ ਕਹਿ ਚੱਲ ਬਈ ਅੱਗੇ ਹੰਸ ਅਕੇਲਾ ਅਕੇਲਾ ਜਿਹੜਾ ਜੋ ਸਾਹ ਲੈਂਦਾ ਉਹ ਨਜ਼ਰ ਹੈਗਾ ਰਾਮ ਅੰਦਰ ਫਿਰ ਰਾਮ ਹੈ ਨਹੀਂ ਕਿੱਥੇ ਗਿਆ ਕੋਈ ਪਤਾ ਨਹੀਂ ਉਹਦੀ ਹਸਤੀ ਮਿਟ ਗਈ ਸਾਨੂੰ ਕੋਈ ਪਤਾ ਨਹੀਂ ਸਾਡੇ ਵਾਸਤੇ ਮਿਟ ਗਿਆ ਮੇਟ ਡਾਰੇ ਉਪਾਏ ਕਿਰਿਆ ਕਾਲ ਜੂ ਕੀ ਕਾਲ ਕਰਨੇ ਹੁਕਮ ਜਿਹੜਾ ਜੰਮਣ ਚ ਪਾਉਂਦਾ ਹੁਕਮ ਕਾਲ ਹੈ ਕਿਰਿਆ ਕਾਲ ਜੂ ਕੀ ਕਿਨੂੰ ਨਾ ਪਛਾਣੀ ਕਾਲ ਦੀ ਤਲਵਾਰ ਹੈ ਦੇਖੀ ਨਹੀਂ ਕਿਸੇ ਨੇ ਕਿਰਿਆ ਕਾਲ ਦਾ ਹੁੰਦਾ ਕਾਲ ਦੀ ਤਲਵਾਰ ਹੈ ਕਾਲ ਦਾ ਖੰਡਾ ਚੱਲਦਾ ਇਹ ਕਿਸੇ ਨੇ ਨਹੀਂ ਪਛਾਣੀ ਪਤਾ ਨਹੀਂ ਲੱਗਿਆ ਦਾ ਕਦੋਂ ਦੀ ਆ ਕੇ ਕਿਨੂੰ ਵੱਢ ਜਾਂਦੀ ਹੈ ਵਿਚਾਲੇ ਖੜੇ ਨੂੰ ਬੱਕਿਆਂ ਦੇ ਸਿਰ ਹੋਵੇ ਨੇ ਉਹਨੂੰ ਲਾ ਜਾਂਦੀ ਉਹਦਾ ਕਿਰਿਆ ਕਾਲ ਜੂਗੀ ਕਿਨੂੰ ਨਾ ਪਛਾਣੀ ਘੜਿਓ ਤੇ ਬਹੀ ਆ ਘੜਿਓ ਤੇ ਬਿਆਨੀ ਇਹ ਤਾਂ ਖਬਰੇ ਤੇਰੇ ਦੇ ਸਿਰ ਤੇ ਦੀ ਜਾਂਦੀ ਹੈ ਰੋਜ਼ ਤਲਵਾਰ ਉਹ ਕ੍ਰਿਸ਼ਨ ਨੂੰ ਐਦੀ ਗੱਲ ਕਹਿੰਦੇ ਨੇ ਕੀੜੇ ਤੋਂ ਸਵਾਲ ਕੁਝ ਨਹੀਂ ਕਹਿੰਦੇ ਸ਼ਰੀਰ ਕਰਕੇ ਜਿਹੜਾ ਕ੍ਰਿਸ਼ਨ ਹੈ ਉਹ ਜਿਹੜਾ ਕ੍ਰਿਸ਼ਨ ਅਵਤਾਰ ਲਿਖਦੇ ਨੇ ਆਪ ਉਹਦੇ ਜੋ ਕ੍ਰਿਸ਼ਨ ਤੋਂ ਕਹਾਉਂਦੇ ਨੇ ਕ੍ਰਿਸ਼ਨ ਦੇ ਮੂੰਹ ਤੋਂ ਦਸਮ ਪਾਸ਼ਾ ਵੀ ਜੋ ਮੈਂ ਆ ਸਰੀਰ ਆ ਤੁਹਾਨੂੰ ਦੀਰਾ ਉਹ ਕਿਉਂ ਕਹਿੰਦਾ ਮੈਂ ਕ੍ਰਿਸ਼ਨ ਨਹੀਂ ਉਹ ਮੈਂ ਨਹੀਂ ਜੋ ਮੈਂ ਹਾਂ ਉਹ ਤੁਹਾਨੂੰ ਦੀਦਾ ਇਹ ਕਹਿਣਾ ਚਾਹੁੰਦੇ ਨੇ ਵੀ ਇਹ ਸਰੀਰ ਦਾ ਕੋਈ ਮਤਲਬ ਨਹੀਂ ਕ੍ਰਿਸ਼ਨ ਨਾਲ ਕੋਈ ਵਾਸਤਾ ਨਹੀਂ ਸਰੀਰ ਦਾ ਕ੍ਰਿਸ਼ਨ ਨਾਲ ਕੋਈ ਵਾਸਤਾ ਹੀ ਨਹੀਂ ਜੋ ਅਸਲੀ ਕ੍ਰਿਸ਼ਨ ਤੁਹਾਨੂੰ ਦੀਦਾ ਨਹੀਂ ਜੋ ਸਰੀਰ ਆ ਕ੍ਰਿਸ਼ਨ ਹੈ ਨਹੀਂ ਤਾਂ ਕਿ ਮੂਰਤੀ ਪੂਜਾ ਛੱਡ ਦੇਣ ਫਿਰ ਮੂਰਤੀ ਪੂਜਾ ਤੁਸੀਂ ਕਿਸੇ ਦਾ ਅਰਥ ਕਰਦੇ ਹੋ ਇਹ ਗ੍ਰੰਥ ਲਿਖਣ ਦਾ ਮਤਲਬ ਸੀ ਮੂਰਤੀ ਪੂਜਾ ਛਡਾਉਣੀ ਝੂਠੇ ਕਰਨਾ ਵੀ ਮੂਰਤੀ ਪੂਜਾ ਹੋ ਨਹੀਂ ਸਕਦੀ ਇਹ ਵਿਦਵਾਨ ਕੀ ਜਾਣਣ ਜਿਹੜੇ ਹੁਣ ਨੇ ਸਾਡੇ ਰੌਲਾ ਪਾਉਂਦੇ ਨੇ ਸੋਖ ਪੈਂਦੇ ਨੇ ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਵੀ ਕੀ ਲਿਖਿਆ ਸੀ ਕਿਉਂ ਲਿਖਿਆ ਸੀ ਉਹਨਾਂ ਨੇ ਇਹ ਗੱਲਾਂ ਉਹਦਾ ਮੂਰਤੀ ਪੂਜਾ ਐਸੀਆਂ ਦਲੀਲਾਂ ਨੇ ਮੂਰਤੀ ਪੂਜਾ ਹੋ ਹੀ ਨਹੀਂ ਸਕਦੀ ਝੂਠੇ ਕਰਦੇ ਮੂਰਤੀ ਪੂਜਾ ਨਹੀਂ ਹੋ ਸਕਦੀ ਉਹਨਾਂ ਦਾ ਮੂਰਤੀ ਪੂਜਾ ਵਾਲਾ ਜਿਹੜਾ ਸਿਸਟਮ ਹੈ ਇਹ ਖਤਮ ਕੀਤਾ ਧਸਤ ਕੀਤਾ ਪਿਆ ਉਹਦੇ ਵਿੱਚ ਉਹ ਤਾਂ ਹੀ ਕਹਿੰਦਾ ਨੇ ਦਸਮਰੰਥ ਨੂੰ ਵੀ ਦਸਮਰੰਥ ਤੋਂ ਜੇ ਸਿੱਖ ਮੁਕਰ ਜਾਣ ਸਾਡੀ ਮੂਰਤੀ ਪੂਜਾ ਬਚ ਜਾ ਸਾਡਾ ਥੋੜਾ ਬਹੁਤਾ ਧਰਮ ਬਚਦਾ ਉਹਨਾਂ ਦਾ ਕੱਖ ਵੀ ਨਹੀਂ ਬਚਦਾ ਜੇ ਦਸਮਰੰਥ ਹੋਵੇ ਕੁਝ ਵੀ ਨਹੀਂ ਬਚਦਾ ਉਹਨਾਂ ਮੂਰਤੀ ਪੂਜਾ ਵਾਲਾ ਪੱਖ ਵੀ ਨਹੀਂ ਬਚਦਾ ਐਦਾਂ ਨਹੀਂ ਮੂਰਤੀ ਪੂਜਾ ਵਾਲੇ ਪੱਖ ਤੇ ਬਹੁਤਾ ਅਟੈਕ ਹੋਇਆ ਇਹਦਾ ਕਹਿਣਾ ਹੈ ਪਾਤੀ ਤੋੜੇ ਮਾਲਣੀ ਪਾਤੀ ਪਾਤੀ ਜਿਓ ਮੂਰਖ ਮਾਰਖ ਕਿਹਾ ਹੋਇਆ ਮੂਰਤੀ ਪੂਜਾ ਵਾਲੇ ਨੇ ਜਿੰਨਾ ਡਿਟੇਲ ਚ ਉੱਥੇ ਸਮਝਾਇਆ ਹੈ ਇਧਰ ਹੈ ਨਹੀਂ ਜਿਸ ਭਾਨ ਕੋ ਪਾਤੀ ਤੋੜੇ ਸੋ ਭਾਨ ਜਿਓ ਭਾਨ ਪੱਥਰ ਜਿਓ ਜੇ ਦਾ ਗ੍ਰੰਥ ਨੂੰ ਪੜ ਲੈਂਦੇ ਸਮਝ ਲੈਂਦੇ ਕਿ ਭਾਨ ਨਰਜੀਓ ਜਿਓ ਹੈ ਪੰਜ ਜਾਨ ਨਹੀਂ ਹੈ ਤੇ ਸਾਡੇ ਪੋਥੀ ਸਾਹਿਬ ਜਾਨ ਹੈ ਸਾਹਿਬ ਜੀ ਜਾਨ ਹੈ ਉਹਨੂੰ ਭੁੱਖ ਲੱਗਦੀ ਹੈ ਕੁਝ ਖਾਊਗਾ ਪੀਊਗਾ ਉਹਨੂੰ ਪਸੀਨਾ ਵੀ ਆਉਂਦਾ ਜੇ ਉਹ ਗੱਲ ਮੇਂ ਜਾਨ ਹੈ ਇਹ ਕੁਝ ਖਾਂਦਾ ਫੁਲਕੇ ਲਾਉਣੇ ਹੋਏ ਤੇ ਕਾਦੀ ਲਾਉਣੇ ਕੀ ਜਵਾਬ ਦੇਣਗੇ ਕੱਲ ਨੂੰ ਅਸੀਂ ਉਹਨਾਂ ਤੇ ਅਟੈਕ ਕੀਤਾ ਸਾਡੇ ਤੇ ਕੱਲ ਨੂੰ ਕਰਨ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਅਸੀਂ ਉਹਨਾਂ ਵਾਲੇ ਕੰਮ ਕਰਨ ਲੱਗ ਗਏ ਸੋ ਉਹ ਫੁੱਲ ਚੜਾਉਂਦੇ ਤੇ ਅਸੀਂ ਚੜਾਉਣ ਲੱਗੇ ਅਸੀਂ ਬੋਲੇ ਨਹੀਂ ਸਕਦੇ ਅਗੋਂ ਕਹਿ ਲੈਣਾ ਥੋੜੇ ਤੁਹਾਡੇ ਕੋਲ ਰਾਧਾ ਦੀਆਂ ਗੱਲਾਂ ਦੇ ਇਹਨਾਂ ਕੋਈ ਜਵਾਬ ਨਹੀਂ ਹੈ ਕਿਤੇ ਭੱਜ ਜਾਂਦੇ ਨੇ ਉਹਨਾਂ ਕੋਲ ਕਹਿੰਦੇ ਬਾਣੀ ਬੱਜੀ ਕਿਉਂ ਜੂਗੀ ਦੱਸੋ ਵੀ ਭੱਜ ਗਏ ਭੱਜ ਜਾਂਦੇ ਨੇ ਕਹਿੰਦੇ ਬਾਣੀ ਹੋਣੀ ਹੈ ਬਾਣੀ ਬੱਜੀ ਕਿਉਂ ਜੂਗੀ ਨਾਲ ਕਿਤੇ ਪਹਿਲਾਂ ਵੀ ਬਾਣੀ ਸੀ ਉਹਦੇ ਸੁਗੜੀ ਬਾਣੀ ਗੁਰਬਾਣੀ ਜਿਹਨੇ ਗਿਆ ਬਾਣੀ ਵੱਜੀ ਚੋ ਜੁਗੀ ਬਾਣੀ ਦੇ ਚਾਰਾਂ ਨੂੰ ਦੇ ਵਿੱਚ ਵੱਜੀ ਇਹ ਕਿੱਥੇ ਸੀ ਹਜ਼ਾਰ ਸਾਲ ਦੇ ਪਹਿਲਾਂ ਦਾ ਬਾਣੀ ਕਿੱਥੇ ਸੀ ਨਾ ਕਬੀਰ ਸੀ ਨਾ ਬਾਣੀ ਸੀ ਉਹ ਬਾਣੀ ਦੇ ਚਾਰਾਂ ਨੂੰ 'ਚ ਉਹ ਬਾਣੀ ਦੀ ਗੱਲ ਹੈ ਜਿਹੜਾ ਹੁਕਮ ਹੈ ਜਿਹਦਾ ਸ੍ਰਿਸ਼ਟੀ ਪੈਦਾ ਹੋਈ ਬਾਣੀ ਉਹ ਹੈ ਗੁਰਬਾਣੀ ਇਹਨਾਂ ਨੂੰ ਗੁਰਬਾਣੀ ਦਾ ਬਾਣੀ ਦਾ ਨਹੀਂ ਪਤਾ ਇਹਦਾ ਗੁਰਬਾਣੀ ਹੈ ਬਾਣੀ ਹੈ ਨਹੀਂ ਹੈ ਗੁਰਬਾਣੀ ਦਾ ਵੀ ਜ਼ਿਆਦਾ ਗੁਰਬਾਣੀ ਵੀ ਜ਼ਿਆਦਾ ਜੈਨ ਬੋਲਦੇ ਆ ਪੜ੍ਹਦੇ ਆ ਪਹਿਲਾਂ ਅੱਖਰ ਨੇ ਇਸ ਦੇਖਣ ਨੂੰ ਅੱਖਰ ਨੇ ਬੋਲੇ ਤੇ ਬਾਣੀ ਬਣਦਾ ਕਿਉਂਕਿ ਬਾਣੀ ਜਿਹੜੀ ਹੈ ਕੰਨਾਂ ਦੇ ਨਾਲ ਸੁਣੀ ਜਾ ਸਕਦੀ ਹੈ ਅੱਖਾਂ ਨਾਲ ਦੇਖੀ ਨਹੀਂ ਜਾ ਸਕਦੀ ਕੰਨਾਂ ਨਾਲ ਸੰਬੰਧਾ ਬਾਣੀ ਦਾ ਅੱਖਾਂ ਨਾਲ ਸੰਬੰਧ ਨਹੀਂ ਗ੍ਰੰਥ ਦਾ ਅੱਖਾਂ ਨਾਲ ਸੰਬੰਧ ਅੱਖਾਂ ਨਾਲ ਸੰਬੰਧ ਹੁੰਦਾ ਅੱਖਰਾਂ ਦਾ ਕੰਨਾਂ ਨਾਲ ਸੰਬੰਧ ਹੁੰਦਾ ਬਾਣੀ ਦਾ ਇੰਨੀ ਵੀ ਸਮਝ ਨਹੀਂ ਇਹਨਾਂ ਹੁੰਦਾ ਹੈ ਮੋਟੀ ਗੱਲ ਦੀ ਵੀ ਸਮਝ ਹੈ ਨਹੀਂ ਬਾਣੀ ਦਾ ਕੰਨਾਂ ਦਾ ਵਿਸ਼ਾ ਅੱਖਾਂ ਦਾ ਵਿਸ਼ਾ ਹੀ ਨਹੀਂ ਹੁੰਦੀ ਬਾਣੀ ਤੁਸੀਂ ਬਾਣੀ ਕਿਵੇਂ ਕਹਿੰਦੇ ਹੋ ਕਹੀ ਜਾਂਦੇ ਨੇ ਕਦੇ ਗਾਇਬ ਦੱਬੀ ਤੁਰੇ ਜਾਂਦੇ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਟੌੜੇ ਨੇ ਗਾਇਬ ਉਹਦੀ ਮਗਰ ਲੱਗ ਲੈ ਕਿਸੇ ਹੋਰ ਨੇ ਗਾਇਬ ਉਹਦੀ ਉਹਨੂੰ ਲੱਗ ਅਕਲ ਤੋਂ ਖਾਲੀ ਨੇ ਸਭ ਅਕਲ ਵਾਲੀ ਗੱਲ ਖਾਣਾ ਹੈ ਉਹ ਨਹੀਂ ਵਿਚਾਰਨਾ ਖਾਣਾ ਹੀ ਖਤਮ ਹੋ ਗਿਆ ਸਰਬਤਰ ਮੈਂ ਉਹਨਾਂ ਨਾਲ न ਉਠਾਏ ਉਹਨਾਂ ਨਾਲ न ਉਠਾਏ उठाए ਜਗ੍ਹਾ ਹੈ ਨਹੀਂ नहीं अभी काम ਹੈ वासुदेव ਕੋਈ ਹੁਣਾ ਨਹੀਂ ਹੁਣਾ ਹੁੰਦਾ ਵੀ ਇੱਥੇ ਹੈ ਨਹੀਂ ਘਟਵਦ ਸੁਣੋ ਘਟਵਦ ਅੰਤਰ ਬਾਹਰ ਸੰਗੀ ਹੈ ਨਾਨਕ ਕਹੇ ਦੁਰਾਏ ਉਹ ਨਾ ਉਹ ਕਮੀ ਹੈ ਇਹਦੇ ਅੰਦਰਲੇ ਵਾਦੇ ਵਿੱਚ ਕੋਈ ਕਮੀ ਹੈ ਇਹਦੇ ਅੰਦਰਲੇ ਕਮੀ ਹੈ ਉਹਨਾਂ ਨਾ ਕਤ ਉਠਾਏ ਅੰਤਰ ਬਾਹਰ ਸੰਗੀ ਹੈ ਅੰਤਰ ਬਾਹਰ ਸੰਗੀ ਹੈ ਤੁਹਾਡਾ ਨਾਨਕ ਕਾਏ ਦੁਰਾਏ ਹਾਂ ਉਹ ਤੁਹਾਡੇ ਹਰ ਵਕਤ ਨਾਲ ਗੁਰ ਮੇਰੇ ਸੰਗ ਸਦਾ ਹੈ ਉਹ ਜਿਹਨੂੰ ਗੁਰ ਕਹਿ ਹੋਈ ਵਾਸਦੇ ਵਿੱਚ ਗੁਰ ਮੇਰਾ ਸੰਗ ਸਦਾ ਹੈ ਕੋਈ ਵਾਸਦੇ ਵਿੱਚ ਇਹਦੇ ਨਾਲ ਇੱਕ ਹੋਣਾ ਹੈ ਅੰਤਰ ਬਾਹਰ ਸੰਗੀ ਹੈ ਨਾਨਕ ਕਾਏ ਦਰਾਏ ਫਿਰ ਉਹਨੂੰ ਦੂਰ ਕਿਵੇਂ ਕਹਿੰਦੇ ਥੋੜਾ ਵਾਸਦੇ ਤਾਂ ਮਰ ਗਿਆ ਥੋੜਾ ਵਾਸਦੇ ਤਾਂ ਤੇ ਹੈ ਨਹੀਂ ਦੂਰ ਕੌਣ ਮੰਨਦਾ ਬਾਸ ਦੂਰ ਹੈ ਦੂਰ ਮੰਨਦੇ ਨੇ ਜਿਹੜੇ ਹਿੰਦੂ ਉਹਨਾਂ ਨੂੰ ਕਹਿ ਨਾਨਕ ਕਹਿੰਦਾ ਕਾਇਦ ਰਾਇ ਦਾ ਸੁਖ ਮੇ ਦੂਰ ਹੈ ਬਾਦੇ ਸਰਵਤਰ ਚ ਉਹਨਾਂ ਦੇ ਗ੍ਰੰਥਾਂ 'ਚ ਮੰਨਿਆ ਹੋਇਆ ਉਹਨਾਂ ਕੋਲ ਦੋ ਤਰ੍ਹਾਂ ਦੇ ਗ੍ਰੰਥ ਨੇ ਉਹਨਾਂ ਕੋਲ ਬ੍ਰਹਮ ਗਿਆਨੀਆਂ ਦੇ ਲਿਖੇ ਗ੍ਰੰਥ ਨੇ ਉਹਨਾਂ ਕੋਲ ਪਰਮ ਗਿਆਨੀਆਂ ਦੇ ਲਿਖੇ ਗ੍ਰੰਥ ਨੇ ਉਹ ਦੁਆਰ ਨੂੰ ਮੰਨੀ ਜਾਂਦੇ ਨੇ ਤਾਂ ਹੀ ਫਸਦੇ ਨੇ ਐਵੇਂ ਸਿੱਖ ਸਾਡੇ ਦੋਹਾਂ ਗੱਲਾਂ ਨੂੰ ਨਹੀਂ ਜਾਂਦੇ ਨੇ ਗੁਰਬਾਣੀ ਨੂੰ ਨਹੀਂ ਜਾਂਦੇ ਦਾਸ ਨੂੰ ਤਾਂ ਹੀ ਫਸੇ ਨੇ ਇਹ ਫਸ ਗਏ ਜਿਵੇਂ ਹਿੰਦੂ ਫਸੇ ਤੇ ਉਹ ਸਿੱਖ ਫਸੇ ਇਹ ਪੁੰਨ ਪਾਪ ਨੂੰ ਵੀ ਮੰਨੀ ਜਾਂਦੇ ਨੇ ਤੇ ਨਿਚਲੇ ਪ੍ਰਮਾਣ ਬ੍ਰਹਮ ਵਿਸ਼ਨੂੰ ਵੀ ਮੰਨੀ ਜਾਂਦੇ ਨੇ ਚਾਰ ਜੁਗਾਂ ਨੂੰ ਵੀ ਮੰਨੀ ਜਾਂਦੇ ਨੇ ਚਾਰੇ ਬਾਣੀ ਉਹਨਾਂ ਵਾਲੇ ਉਹਨਾਂ ਵਾਲੇ ਸਭ ਨੂੰ ਮੰਨੀ ਜਾਂਦੇ ਤਾਂ ਹੀ ਫਸੇ ਨੇ ਹੀਨ ਫਸ ਜਾਂਦਾ ਹੁੰਦਾ ਹੁਣ ਐਸ ਤਰੀਕੇ ਨਾਲ ਫਸ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਐਵੇਂ ਨਹੀਂ ਪਤਾ ਅਸੀਂ ਫਸੇ ਜੇ ਪਤਾ ਫਸਿਆ ਨਿਕਲਣ ਦਾ ਪਤਾ ਨਹੀਂ ਹਾਂਜੀ